ਸੋਮਰਾਜ ਰਾਜੀ ਛੰਦ ਸੁਨੇ ਦੇਸ ਦੇਸੰ ਮਨੁ ਪਾਪ ਕਰਮਾ ਚੁਨੈ ਝੂਠ ਕੂਠੰ ਸੁਰਤੰ ਛੋਰ ਧਰਮਾ ਤਜੈ ਧਰਮ ਨਾਰੀ ਤਕੈ ਪਾਪ ਨਾਰੰ ਮਹਾਰੂਪ ਪਾਪੀ ਕੋ ਵ੍ਰਿਤਾਧਿਕਾਰੰ ਕਰੈ ਨਿਤ ਅਨਰਥੰ ਸਮਰਥੰ ਨਏਤੀ ਕਰੈ ਭਾਵ ਤੇ ਤੋ ਪਰਾ ਲਬਧ ਜੇਤੀ ਨੈ ਨਿਤ ਮਤੰ ਉਠੈ ਏਕ ਏਕੰ ਕਰੈ ਨਿਤ ਅਨਰਥੰ ਅਨੇਕੰ ਅਨੇਕੰ ਪ੍ਰਿਆ ਛੰਦ ਦੁਖ ਦੰਦ ਹੈ ਸੋ ਕੰਦ ਜੀ ਨਹੀਂ ਬੰਦ ਹੈ ਜਗ ਬੰਦ ਜੀ ਨਹੀਂ ਭੇਦ ਬਾਗ ਪ੍ਰਮਾਨ ਹੈ ਮਤ ਭਿੰਨ ਭਿੰਨ ਬਖਾਨ ਹੈ ਨਾ ਕੁਰਾਨ ਕੋ ਮਤ ਲੇਹਗੇ ਨਾ ਪੁਰਾਨ ਦੇਖਨ ਦੇਹਗੇ ਨਹੀਂ ਏਕ ਮੰਤਰੈ ਜਾਪ ਹੈ ਦਿਨ ਦੁਐਕ ਥਾਪਨ ਥਾਪ ਹੈ ਗਾ ਛੰਦ ਦੂਜਾ ਕ੍ਰਿਯਤੰ ਪਾਪਣੋ ਕਰਮੰ ਨਾ ਧਰਮੰ ਭਰਮਨੰ ਤਰਸਤਾਏ ਕੋ ਕਰਮ ਕਰਮ ਕ੍ਰਿਤੰ ਨਾ ਦੇਵ ਲੋਕੇਣ ਪ੍ਰਾਪਤ ਹੈ ਰਤਿਯੰ ਅਰਥ ਆਨਰਥੰ ਅਰਥ ਅਰਥੰ ਨਾ ਬੁਝਿਆਮ ਨਾ ਪਰਹਰਖ ਪਰਖਣੰ ਧਨੰ ਚਿਤੰ ਵਸਿਯੰ ਵਿਰਾਟਕੰ ਮਾਤਮੰ ਮਧਿਯੰ ਕੁਨਾਰੰ ਅਨਰਥੰ ਧਰਮਨੋ ਤ੍ਰਿਯਾਇ ਕੁਕਰਮਣੋ ਕਥਤੰ ਬਦਤੰ ਲੱਜਣੋ ਤਜਤੰ ਨਰੰ ਸੱਜਿਯੰ ਕੁਤਸਤੰ ਕਰਮੰ ਭਾਈਤੰ ਤਜਤੰ ਨ ਲੱਜਾ ਕੁਵਿਰਤੰ ਨਿਤ ਪ੍ਰਤ ਕਿਰਤਣੇ ਧਰਮ ਕਰਮੇਣ ਤਿਆਗਤੰ ਚਤੁਰਪਦੀ ਛੰਦ ਕੁਕ੍ਰਿਤ ਨਿਤ ਕਰ ਹੈ ਸੋ ਕਿਰਤਾ ਨਾ ਅਨੁਸਾਰ ਹੈ ਅਗ ਗਣ ਰੁਚਿ ਰਾਚੇ ਮਾਨ ਹੈ ਨਾ ਬੇਦਨ ਸਿਮਰਤ ਕਤੇ ਬਨ ਲੋਕ ਲਾਜ ਤਜ ਨਾਚੇ ਚੀਨ ਹੈ ਨਾ ਬਾਣੀ ਸੋ ਭਗ ਭਵਾਨੀ ਪਾਪ ਕਰਮ ਰਤ ਹੋਏ ਹੈ ਗੁਰਦੇਵ ਨਾ ਮਾਨੈ ਭਲ ਨਾ ਬਖਾਨੈ ਅੰਤ ਨਰਕ ਕਹ ਜੈ ਹੈ ਜਪ ਹੈ ਨਾ ਭਵਾਨੀ ਅਕਥ ਕਹਾਣੀ ਪਾਪ ਕਰਮ ਰਾਤੀ ਐਸੇ ਮਨ ਹੈ ਨਾ ਦੇਵੰ ਅਲਖ ਭੇਵੰ ਦੁਰਕ੍ਰਿਤੰ ਮੁਨਵਰ ਜੈਸੇ ਚੀਨ ਹੈ ਨਾ ਬਾਤੰ ਪਰ ਤ੍ਰਿਯ ਰਾਤੰ ਕਰਮਣ ਕਰਮ ਉਦਾਸੀ ਜਾਨ ਹੈ ਨਾ ਬਾਤੰ ਅਧਿਕ ਅਗਿਆਤੰ ਅੰਤ ਨਰਕ ਕੇ ਬਾਸੀ ਨਿਤ ਨਵ ਮਤ ਕਰ ਹੈ ਹਰ ਅਨੁਸਾਰ ਹੈ ਪ੍ਰਭ ਕੋ ਨਾਮ ਨਾ ਲੈ ਹੈ ਸੁਰਤ ਸਿਮਰਤ ਨਾ ਮਾਨੈ ਤਜਤ ਪੁਰਾਨੈ ਔਰ ਹੀ ਪੈਣ ਬਤਾਏ ਹੈ ਪਰ ਤ੍ਰਿਯ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰਿਯ ਗਵਣ ਨਾ ਕਰ ਹੈ ਮਾਨ ਹੈ ਨਾ ਏਕੰ ਪੂਜਨ ਏਕੰ ਅੰਤ ਨਰਕ ਮੈਂ ਪਰ ਹੈ ਪਾਹਨ ਪੁਜੈ ਹੈ ਏਕ ਨ ਤੈ ਹੈ ਮਤ ਕੇ ਅਦ ਕਹ ਹਨੇਰਾ ਅੰਮ੍ਰਿਤ ਕਉ ਤਜ ਹੈ ਬਿਖ ਕਉ ਭਜ ਹੈ ਸਾਝੈ ਕਹੈ ਸਵੇਰਾ ਫੂਕਟ ਧਰਮ ਨਿਰਤ ਕੁਕ੍ਰਿਤ ਬਿਨਾ ਮਤ ਕਹੋ ਕਹਾ ਫਲ ਪੈ ਹੈ ਬਾਂਦੇ ਅੰਮ੍ਰਿਤ ਸਾਲੈ ਜਾਹੇ ਉਤਾਲੈ ਅੰਧ ਅਦੋ ਗਤਿ ਜੈ ਹੈ ਏਲਾ ਛੰਦ ਕਰ ਹੈ ਨਿਤ ਅਨਰਥ ਅਰਥ ਨਹੀਂ ਏਕ ਕਮਾਇ ਹੈ ਨੈ ਲੈ ਹੈ ਹਰਿ ਨਾਮ ਦਾਨ ਕਾਹੂ ਨਹੀਂ ਦੇ ਹੈ ਨਿਤ ਇਕ ਮਤ ਜੈ ਇਕ ਮਤ ਨਿਤ ਚੈ ਹੈ ਨਿਤ ਇਕ ਮਤ ਮਿਟੈ ਉਠੈ ਹੈ ਨਿਤ ਇਕ ਮਤ ਧਰਮ ਕਰਮ ਰਹਿ ਗਇਓ ਭਈ ਬਸਦਾ ਔਰੈ ਗਾਤੀ ਪਰਮ ਧਰਮ ਕੋ ਗਇਓ ਪਾਪ ਪ੍ਰਚਰੋ ਜਹਾਂ ਤਹਾ ਸ੍ਰਿਸ਼ਟ ਇਸ਼ਟ ਤਾਈ ਦੀਨ ਕਰਤਿਆਰਿਸ਼ਟ ਪੁਸ਼ਟ ਸਭ ਵਿਸ਼ ਸ੍ਰਿਸ਼ਟ ਤੇ ਮਿਟੀ ਭੈ ਪਾਪਿਸ਼ਟ ਭ੍ਰਿਸ਼ਟ ਤਵ ਇਕ ਇਕ ਨਿੰਦ ਹੈ ਇਕ ਇਕ ਕਹਿ ਹਸ ਚਲੈ ਤਜੀ ਆਨ ਜਹਾਨ ਕਾਨ ਕਾਹੂ ਨਹੀਂ ਮਾਨੈ ਤਾਤ ਮਾਤ ਕੀ ਨਿੰਦ ਨੀਤ ਊਚਾ ਸਮਝਾਨੈ ਧਰਮ ਪਰਮ ਕੋ ਗਇਓ ਭਈ ਇਕ ਬਰਨ ਪ੍ਰਜਾ ਸਭ ਕਥਾ ਛੰਦ ਕਰ ਹੈ ਪਾਪ ਅਨੇਕ ਨਾ ਏਕ ਧਰਮ ਕਰ ਹੈ ਨਰ ਮਿਟ ਜੈ ਹੈ ਸਭ ਕਸ਼ਟ ਕਰਮ ਕੇ ਧਰਮ ਕਰਨ ਕਰ ਨਹਿ ਸੁਕ੍ਰਿਤ ਕਮਾਇ ਹੈ ਅਧੋਗ ਅਤਿ ਜੈ ਹੈ ਅਮਰ ਲੋਗ ਜੈ ਹੈ ਨਾ ਬਾਰ ਧਰਮ ਨਾ ਕਰ ਹੈ ਏਕ ਅਨੇਕ ਪਾਪ ਕਹਿ ਹੈ ਸਭ ਲਾਜ ਵੇਚ ਤਾ ਫਿਰੈ ਸਗਲ ਜਗ ਪਾਪ ਕਮਾਇ ਵਹ ਦੁਰਗਤ ਪੈ ਮੈਂ ਪਾਪ ਸਮੁੰਦ ਜੈ ਹੈ ਨਾ ਤਾਰ ਦੋਹਰਾ ਠੌਰ ਠੌਰ ਨਾ ਮਤਲੇ ਉਠਾ ਧਰਮ ਕੋ ਦੌਰ ਸੁਕ੍ਰਿਤ ਜਾਹਤਾ ਦੁਰ ਰਹੀ ਪਾਪ ਭਇਓ ਸਿਰ ਮੋਰ ਨਾ ਪਦੀ ਛੰਦ ਜਹ ਤਾ ਕਰਨ ਲਗੇ ਸਭ ਪਾਪਨ ਧਰਮ ਕਰਮ ਤਜ ਕਰ ਹਰ ਜਾਪਨ ਪਾਹਨ ਕੋ ਸੋ ਕਰਤ ਸਭ ਬੰਧਨ ਡਾਰਤ ਧੂਪ ਦੀਪ ਸਿਰ ਚੰਦਨ ਜਹ ਤਾ ਧਰਮ ਕਰਮ ਤਜ ਭਾਗਤ ਉਠ ਉਠ ਪਾਪ ਕਰਮ ਸੋ ਲਾਗਤ ਜਹ ਤਾ ਪਈ ਗਤ ਲੋਪੰ ਪਾਪਾ ਲਗੀ ਚੌਗਨੀ ਓਪੰ ਪਾਜੋ ਧਰਮ ਭਰਮ ਤਜ ਆਪਣਾ ਜਾਨ ਕੂ ਤੋ ਲਖਾਏ ਸੁਪਨਾ ਸਭ ਸੰਸਾਰ ਤਜੀ ਤ੍ਰੀ ਆਪਨ ਮੰਤਰ ਕੁਮੰਤਰ ਲਗੇ ਮਿਲ ਜਾਪਣ ਚੌਹ ਦਿਸ ਘੋਰ ਪ੍ਰਚੁਰ ਭੈਉ ਪਾਪਾ ਕੋ ਨਾ ਜਾਪ ਸਕੈ ਹਰਿ ਜਾਪਾ ਪਾਪ ਕਰਿਆ ਸਭ ਜਾ ਚਲ ਪਈ ਧਰਮ ਕਰਿਆ ਯਾ ਜਗ ਤੈ ਗਈ ਅੜਿਲ ਦੂਜਾ ਜਹਾਂ ਤਾਂ ਆ ਧਰਮ ਉਪਜੀਆ ਜਾਨਕ ਧਰਮ ਪੰਖ ਕਰ ਭਜੀਆ ਡੋਲਤ ਤਾ ਪੁਰਖ ਅਪਾਮਨ ਲਾਗਤ ਕਾਥੀ ਧਰਮ ਕੋ ਦਾਵ ਨਾ ਅਰਥਾ ਛਾੜ ਅਨਰਥ ਬਤਾਵਤ ਧਰਮ ਕਰਮ ਚਿਤ ਏਕ ਨ ਲਿਆਵਤ ਕਰਮ ਧਰਮ ਕੀ ਕਿਰਿਆ ਪੁਲਾਵਤ ਜਹਾਂ ਤਾ ਅਰਿਸ਼ਟ ਬਤਾਵਤ ਕੁਲ ਕਿਛੰਦ ਧਰਮ ਨਾ ਕਰਹੀ ਹਰ ਨਾ ਉਚਰਹੀ ਪਰ ਕਰ ਡੋਲੈ ਜਲਹਾ ਬਿਰੋਲੈ ਲਹਿ ਨਾ ਕਹਿ ਅਨਰਥੰ ਬਚਨ ਨਾ ਸਾਚੇ ਮਤ ਕਰ ਕਾਚੇ ਭਾਰਤੀਏ ਰਾਚੈ ਕਰ ਕਰ ਜਾਚੈ ਜਹ ਤਾ ਡੋਲੈ ਰਹਿ ਰਹਿ ਬੋਲੈ ਤਾਣੇ ਛੋਰੈ ਨਿਸ ਕਰ ਫੋਰੈ ਗਹਿ ਮਾਰਿਯਤ ਨਰਕਾ ਡਾਰਿਯਤ ਅਸ ਦੁਰ ਕਰਮੰ ਛੁਟ ਜਗ ਧਰਮੰ ਮਤ ਪਿਤ ਭਰਮੈ ਤਸਤ ਨਾ ਕਰਮੈ ਸਿੱਖ ਮੁਖ ਮੋਰੈ ਭ੍ਰਿਤ ਨਿਰਪਛੋਰੈ ਤਜ ਤ੍ਰੀਏ ਭਰਤਾ ਬਿਸਰੋ ਕਰਤਾ ਨਵ ਨਵ ਕਰਮੰ ਵੱਢ ਗਇਓ ਭਰਮੰ ਸਭ ਜਗ ਪਾਪੀ ਕਹੂ ਨਾ ਜਾਪੀ ਪਦਮਾਪਤੀ ਛੰਦ ਦੇਖੀਏ ਸਭ ਪਾਪੀ ਨਾ ਹਰ ਜਾਪੀ ਤਦ ਮਹਾਰਿਸ ਠਾਨੈ ਅਦ ਵਿਚਾਰੀ ਪਰ ਤ੍ਰੀਏ ਭਾਰੀ ਦੇਵ ਪਿਤਰ ਨਹੀਂ ਮਾਨੈ ਤਦਬ ਮਹਾਬਰ ਕਹ ਧਰਮ ਧਰ ਪਾਪ ਕਰਮ ਅਧਿਕਾਰੀ ਤ੍ਰਿਗ ਤ੍ਰਿਗ ਸਭ ਆਖੈ ਮੁਖ ਪਰ ਨਹੀਂ ਭਾਖੈ ਦੇਹ ਪ੍ਰਿਸ਼ਟ ਚੜ ਗਾੜੀ ਦੇਖ ਬਿਨ ਕਰਮੰ ਤਜ ਕੁਲ ਧਰਮੰ ਤਦਵ ਕਹਾਤ ਸੋ ਮਾਨਸ ਆਤਰਤ ਲੋਭੰ ਰਹਾਤ ਸੋ ਛੋਭੰ ਲੋਕ ਸਗਲ ਭਲ ਜਾਣਸ ਤਦ ਬਿਨਾ ਗਤ ਚਲਤ ਪੂਰੀ ਮਤ ਲੋ ਮੋਹ ਬਸ ਭਾਰੀ ਪਿਤ ਮਾਤ ਨਾ ਮਾਨੈ ਕਛੂ ਨਾ ਜਾਣੈ ਲਹਿ ਕਰਨ ਤੇ ਗਾਰੀ ਦੇਖ ਜੇ ਧਰਮੀ ਤੇ ਭੈ ਅਕਰਮੀ ਤਦਵ ਕਹਾਤ ਮਹਾ ਮਤ ਅਤ ਬਸ ਨਾਰੀ ਅਵਗਤ ਭਾਰੀ ਜਾਣਤ ਸਕਲ ਬਿਨਾ ਜਤ ਤਦਬ ਨਾ ਮਾਨਤ ਕੁਮਤ ਪਰਠਾਨਤ ਮਤ ਅਰ ਗਤ ਕੇ ਕਾਚੇ ਜਿਹ ਤੇ ਘਰ ਡੋਲਤ ਭਲੇ ਨਾ ਬੋਲਤੇ ਲੋਗ ਲਾਜ ਤਜ ਨਾਚੇ ਕਿਲਕਾ ਛੰਦ ਪਾਪ ਕਰੈ ਨਿਤ ਪ੍ਰਾਤ ਕਨੇ ਜਨ ਦੋਖਨ ਕੇ ਤਰ ਸੁਧ ਬਨੇ ਜਗ ਛੋਰ ਭਜਾਗਾ ਧਰਮਨ ਕੀ ਸੋ ਜਹਾਂ ਤਾਂ ਪਾਪ ਕਰਿਆ ਪ੍ਰਚੁਰੀ ਸੰਗ ਲੈ ਫਿਰੈ ਪਾਪਨ ਹੀ ਤਜ ਭਾਜ ਕਰਿਆ ਜਗ ਜਾਪਨ ਕੀ ਦੇਵ ਪਿਤਰ ਨਾ ਪਾਵਕ ਮਾਨ ਹੈਗੇ ਸਭ ਆਪਨ ਤੇ ਘਟ ਜਾਣ ਹੈਗੇ ਮਦ ਭਾਰ ਛੰਦ ਭਜਿਓ ਸੋ ਧਰਮ ਪ੍ਰਚੁਰਿਓ ਕੁਕਰਮ ਜਹ ਤਾ ਜਹਾਨ ਤਜ ਭਾ ਜਾਨ ਨਿਤ ਪ੍ਰਤ ਅਨਰਥ ਕਰ ਹੈ ਸਮਰੱਥ ਉਡ ਭਾਜ ਧਰਮ ਲੈ ਸੰਗ ਸੋ ਕਰਮ ਕਰ ਹੈ ਕੁਚਾਰ ਤਾਈ ਸੁਭ ਆਚਾਰ ਭਈ ਕਿਰਿਆ ਔਰ ਸਭ ਠੌਰ ਠੌਰ ਨਹੀਂ ਕਰਤ ਸੰਗ ਪ੍ਰੇਰਿਤ ਅਨੰਗ ਕਰ ਸੁਤਾ ਭੋਗ ਜੋ ਹੈ ਅਜੋਗ ਤਜ ਲਾਜ ਭਾਜ ਸੰਜਿਤ ਸਮਾਜ ਘਟ ਚਲਾ ਧਰਮ ਬੜਿਓ ਅਧਰਮ ਕ੍ਰੀੜਤ ਕੁਨਾਰ ਤਜ ਧਰਮ ਵਾਰ ਬੜ ਗਇਓ ਪਰਮ ਅੰਤ ਧਰਮ ਦੇਸਨ ਵਿਦੇਸ ਪਾਪੀ ਨਰੇਸ ਧਰਮੀ ਨ ਕੋਏ ਪਾਪ ਅਧਿ ਹੋਏ ਸਾਧੂ ਸਤਰਾਸ ਜਹ ਤਾ ਉਦਾਸ ਪਾਪੀ ਨਰਾਜ ਗ੍ਰਹਿ ਸਰਬ ਸਾਜ ਹਰ ਗੀਤਾ ਛੰਦ ਸਭ ਦਰੂਣ ਗਿਰਵਰ ਸਿਖਰ ਤਰ ਨਰ ਭਾਵ ਕਰਮ ਭੈ ਪਨੋ ਉਠ ਭਾਜ ਧਰਮ ਸਾ ਭਰਮ ਹੋਏ ਚਮਕੰਤ ਦਾਮਨ ਸੋ ਮਨੋ ਕਿਦੋ ਸੂਦਰ ਸੁਭਟ ਸਮਾਜ ਸੰਜਤ ਜੀਤ ਹੈ ਬਸ ਥਲੀ ਕਿਦੋ ਅਤਰ ਛਤਰ ਤਜੇ ਭਜੇ ਅਰੇ ਔਰ ਔਰ ਕਿਰਿਆ ਚੱਲੀ ਨਿਪ ਦੇਸ ਦੇਸ ਵਿਦੇਸ ਜਹਤਾ ਭਾਵ ਕਰਮ ਸਭੈ ਲੱਗੇ ਨਰ ਲਾਜ ਛਾੜ ਨਿਲਾਜ ਹੋਏ ਫਿਰੈ ਧਰਮ ਕਰਮ ਸਭੈ ਭਗੇ ਕਿਦੋ ਸੂਦਰ ਜਹਤਾ ਸਰਬਮੈ ਮਹਾਰਾਜੈ ਪਾਏ ਪਰ ਹਰਖ ਹੈ ਇਦੋ ਚੋਰ ਛਾੜ ਅਚੋਰ ਕੋ ਗਹਿ ਸਰਬ ਦਰਬਿਆ ਕਰਖ ਹੈ ਤ੍ਰਿਭੰਗੀ ਛੰਦ ਸਭ ਜਗ ਪਾਪੀ ਕਹੂ ਨ ਜਾਪੀ ਅਥਾਪਨ ਥਾਪੀ ਦੇਸ ਦਿਸੰ ਜਹਤਾ ਮਤਵਾਰੇ ਭ੍ਰਮਤ ਪਰਮਾਰੇ ਮਤ ਨਾ ਉਜਿਆਰੇ ਬਾਧ ਸੰ ਪਾਪਨ ਰਸ ਰਾਤੇ ਦੁਰਮਤ ਮਾਤੇ ਕੁਮਤਨ ਦਾਤੇ ਮਤ ਨੇਕੰ ਜਹਤਾ ਉਠਤਾਵੈ ਚਿਤ ਲਲਚਾਵੈ ਕਛੂ ਨ ਪਾਵੈ ਬਿਨ ਏਕੰ ਤਜ ਹਰ ਧਰਮੰ ਗਾਹਤ ਕਰਮੰ ਬੇਨ ਪ੍ਰਭ ਕਰਮੰ ਸਭ ਪਰਮੰ ਲਾਗਤ ਨਹੀਂ ਤੰਤਰੰ ਫੁਰਤ ਨਾ ਮੰਤਰੰ ਚਲਤ ਨਾ ਜੰਤਰੰ ਬਿਨ ਮਰਮੰ ਜਪ ਹੈ ਨਾ ਦੇਵੀ ਅਲਖਾ ਭੇਵੀ ਆਦ ਅਜੇ ਵੀ ਪਰਮ ਜੁਧੀ ਕਬੁੱਧਨ ਤਨ ਰਾਚੇ ਕਹਤ ਨ ਸਾਚੇ ਪ੍ਰਭ ਹੈ ਨ ਜਾਚੇ ਤਮ ਕਬੁੱਧੀ ਹੀਰ ਛੰਦ ਅਪੰਡਤ ਗੁਣ ਮੰਡਤ ਸੋ ਬੁੱਧ ਨੇ ਖੰਡਤ ਦੇਖਿਆ ਛਤਰੀ ਵਰ ਧਰਮ ਛਾੜ ਕਰਮ ਧਰਮ ਲੇਖਿਆ ਸਤ ਰਾਤ ਪਾਵ ਗ੍ਰਹਤ ਕ੍ਰੋਧ ਚਾਹਤ ਜਾਨੀਐ ਅਧਰਮ ਲੀਣ ਅੰਗਥੀਣ ਕ੍ਰੋਧ ਪੀਣ ਮਾਨੀਐ ਕੋ ਤ੍ਰੀਣ ਰਸ ਚਾਹੀ ਗੁਣ ਨਾ ਗਰਾਹੀ ਜਾਣੀਐਤ ਸਤ ਕਰਮ ਛਾੜ ਕੇ ਅਸਤ ਕਰਮ ਮਾਨੀਐਤ ਰੂਪ ਰਹਿਤ ਜੂਪ ਗ੍ਰਹਿਤ ਪਾਪ ਸਹਿਤ ਦੇਖੀਐ ਅਕਰਮ ਲੀਨ ਧਰਮ ਛੀਣ ਨਾਰ ਅਧੀਨ ਵੇਖੀਐ ਪਧਿਸ਼ਟ ਕਾ ਛੰਦ ਆਦਿ ਪਾਪਣ ਤੇ ਜਗ ਛਾਇ ਰਹੋ ਕਜ ਬੁੱਧ ਬਲ ਧਰਮ ਨਾ ਜਾਤ ਕਹਿਓ ਦਿਸ ਬਦਿਸਨ ਕੇ ਜੀ ਦੇਖ ਸਵੈ ਬਹੁ ਪਾਪ ਕਰਮ ਰਤ ਹੈ ਸੋ ਅਬੈ ਪ੍ਰਿਤਮਾਨ ਨਾ ਨਰ ਕਉ ਦੇਖ ਪਰੈ ਕਛ ਬੁੱਧ ਬਲ ਬਚਨ ਵਿਚਾਰ ਕਰੈ ਨਰ ਨਾਰਨ ਏਕਨ ਨੇਕ ਮਤੰ ਨਿਤ ਅਰਥਾ ਨਰਥ ਗਨਿਤ ਗਤੰ ਮਹਾਰਾ ਛੰਦ ਹਿਤ ਸੰਗ ਪੁਨਾਰਨ ਆਤਮ ਵਿਚਾਰਨ ਜਿਨ ਕੇ ਐਸ ਪ੍ਰਕਾਰ ਬੜ ਕੁਲ ਜਦਬ ਉਪਜੀ ਬਹੁ ਛਬ ਤਦਬ ਪ੍ਰਿਯ ਵਿਚਾਰ ਚਿਤ੍ਰਤ ਬਹੁ ਚਿਤਰਣ ਕੁਸੁਮ ਬਚਿਤਰਣ ਸੁੰਦਰ ਰੂਪ ਅਪਾਰ ਕਿਦੋ ਦੇਵ ਲੋਕ ਤਾਈ ਸੁਢਰ ਸੁੰਦਰੀ ਉਪਜੀ ਵਿਵਿਧ ਪ੍ਰਕਾਰ ਹਿਤ ਅਤ ਦੁਰਮਾਨ ਸੇ ਕਛੂ ਨਾ ਜਾਣ ਸੇ ਨਰ ਹਰ ਅਰ ਬਟ ਪਾਰ ਕਛ ਸ਼ਾਸਤਰ ਨਾ ਮਾਨਤ ਸਿਮਰਤ ਨਾ ਜਾਣਤ ਬੋਲਤ ਕੁਬਿਦ ਪ੍ਰਕਾਰ ਕੁਸ਼ਟਿਤ ਤੇ ਅੰਗਨ ਗਲਤ ਕੁਰੰਗਨ ਅਲਪ ਅਜੋਗਿਆ ਛੱਜ ਕਿਦੋ ਨਰਕ ਛੋਰ ਅਵਤਰੇ ਮਹਾਪਾਸ ਢੋਲਤ ਪ੍ਰਿਥੀ ਨਿਲਜ ਦੋਹਰਾ ਸ਼ੰਕਰ ਬਰਨ ਪ੍ਰਜਾ ਪਈ ਇਕ ਬ੍ਰਣ ਰਹਾ ਨਾ ਕੋਏ ਸਕਲ ਸੂਦਰ ਪ੍ਰਾਪਤ ਪਈ ਦਈਵ ਕਰੈ ਸੋ ਹੋਏ ਦੋਹਰਾ ਸ਼ੰਕਰ ਵਰਨ ਪ੍ਰਜਾ ਪਈ ਧਰਮ ਨਾ ਕਥੋ ਰਹਾਨ ਪਾਪ ਪ੍ਰਚਰ ਰਾਜਾ ਪਏ ਭਈ ਧਰਮ ਕੀ ਹਾਨ ਸੋਰਠਾ ਧਰਮ ਨਾ ਕਤਹੁ ਰਹਾਨ ਪਾਪ ਪ੍ਰਚਰ ਜਗ ਮੋ ਧਰਾ ਧਰਮ ਸਭਨ ਬਿਸਰਾਨ ਪਾਪ ਕੰਠ ਸਭ ਜਗ ਕੀਓ ਕਾਲ ਜੁਗ ਛੜਿਓ ਅਸੰਭ ਜਗਤ ਕੌਣ ਬਿਦਬਾਜ ਹੈ ਰੰਗ ਹੋਏ ਕੈ ਰੰਗ ਤਬ ਛੁਟੋ ਕਲ ਕਾਲ ਤੇ ਹੰਸਾ ਛੰਦ ਜਹ ਬੜਾ ਭਾਵ ਕਾ ਕਰਮ ਜਗ ਤੇ ਘਟਾ ਧਰਮ ਕਾ ਭਰਮ ਪਾਪ ਰੁਚਰ ਜਹਤਾ ਜਗ ਭਇਓ ਪੰਖਣ ਧਾਰ ਧਰਮ ਉਟ ਗਇਓ ਨਈ ਨਈ ਹੋਣ ਲਗੀ ਨਿਤ ਬਾਤ ਜਾਤਾ ਬਾੜ ਚਲਿਓ ਉਤਪਾਤ ਸਭ ਜਗ ਚਲਤੇ ਔਰ ਹੀ ਕਰਮ ਜਹਤਾ ਘਟ ਗਿਓ ਜਗ ਤੇ ਧਰਮ ਮਾਲਤੀ ਛੰਦ ਜਾ ਜਾ ਦੇਖੀਤ ਤਾਹਤਾ ਭੇਖੀਤ ਸਗਲ ਕੁਕਰਮੀ ਕਹੂ ਨਾ ਧਰਮੀ ਜਹਤਾ ਗੁਨੀਤ ਤਾਹਤਾ ਸੁਨੀਤ ਸਭ ਜਗ ਪਾਪੀ ਕਹੂ ਨਾ ਜਾਪੀ ਸਗਲ ਕੁਕਰਮ ਭਜ ਗਿਓ ਧਰਮੰ ਜਗ ਨਾ ਸੁਨੀਤ ਹੋਮ ਨਾ ਗੁਨੀਤ ਸਗਲ ਕੋ ਕਰਮੀ ਜਗ ਭਇਓ ਅਧਰਮੀ ਕਹੂ ਨਾ ਪੂਜਾ ਬਸ ਰਹਿਓ ਦੂਜਾ ਕੀ ਛੰਦ ਕਹੂ ਨਾ ਪੂਜਾ ਕਹੂ ਨਾ ਅਰਚਾ ਕਹੂ ਨਾ ਸਰਵਤ ਧੁਨ ਸਿਮਰਤ ਨਾ ਚਰਚਾ ਕਹੂ ਨਾ ਹੋਮ ਕਹੂ ਨਾ ਦਾਨੰ ਕਹੂ ਨਾ ਸੰਜਮ ਕਹੂ ਨਾ ਸਨਾਨੰ ਕਹੂ ਨਾ ਚਰਚਾ ਕਹੂ ਨਾ ਵੇਦ ਕਹੂ ਨਿਵਾਜ ਨਾ ਕਹੂ ਕਤੇਵੰ ਕਹੂ ਨਾ ਤਸਬੀਹ ਕਹੂ ਨਾ ਮਾਲਾ ਕਹੂ ਨਾ ਹੋਮ ਕਹੂ ਨਾ ਜਵਾਲਾ ਔਰ ਹੀ ਕਰਮੰ ਔਰ ਹੀ ਧਰਮੰ ਔਰ ਹੀ ਭਾਵੰ ਔਰ ਹੀ ਮਰਮੰ ਔਰ ਹੀ ਰੀਤੰ ਔਰ ਹੀ ਚਰਚਾ ਔਰ ਹੀ ਗੀਤੰ ਔਰ ਹੀ ਅਰਚਾ ਔਰ ਹੀ ਭਾਤੰ ਔਰ ਹੀ ਬਸਤਰੰ ਔਰ ਹੀ ਬਾਣੀ ਔਰ ਹੀ ਅਸਤਰੰ ਔਰ ਹੀ ਰੀਤਾ ਔਰ ਹੀ ਭਾਯੰ ਔਰ ਹੀ ਰਾਜਾ ਔਰ ਹੀ ਨਿਆਯੰ ਅਪੀਰ ਛੰਦ ਅਤ ਸਾਧੂ ਅਤ ਰਾਜਾ ਕਰਨ ਲਗੇ ਦੁਰਕਾਜਾ ਪਾ ਫਿਰਦੇ ਮੈਠਾਨ ਕਰਤ ਧਰਮ ਕੀ ਹਾਨ ਅਤ ਕੁਚਾਲ ਅਰ ਕਰੂਰ ਅਤ ਪਾਪਿਸ਼ਟ ਕਠੂਰ ਥਿਰ ਨਹੀਂ ਰਾਤ ਪਲਾਧ ਕਰਤ ਅਧਰਮ ਕੀ ਸਾਧ ਅਤ ਪਾਪਿਸ਼ਟ ਅਜਾਨ ਕਰਤ ਧਰਮ ਕੀ ਹਾਨ ਮਾਨਤ ਜੰਤਰ ਨਾ ਤੰਤਰ ਜਾਪਤ ਕੋਈ ਨ ਮੰਤਰ ਜਾਤਾ ਬੜਾ ਅਧਰਮ ਧਰਮ ਭੱਜਾ ਕਰ ਭਰਮ ਨਾਵ ਨਾਵ ਕਰਿਆ ਪਈ ਦੁਰਮਤ ਸਾਇ ਰਹੀ ਕੁੰਡਰੀਆ ਛੰਦ ਨੈ ਨੈ ਮਾਰਗ ਚਲੇ ਜਗ ਮੂ ਬੜਾ ਅਧਰਮ ਰਾਜਾ ਪ੍ਰਜਾ ਸਭੈ ਲਗੇ ਜਹਤਾ ਕਰਨ ਕੁਕਰਮ ਜਾਤਾ ਕਰਨ ਕੋ ਕਰਮ ਪ੍ਰਜਾ ਰਾਜਾ ਨਰ ਨਾਰੀ ਧਰਮ ਪੰਖ ਕਰ ਉਡਾ ਭਾਪ ਕੀ ਕਿਰਿਆ ਵਿਥਾਰੀ ਧਰਮ ਲੋਭ ਜਗਤੇ ਪਏ ਪਾਪ ਪ੍ਰਗਟ ਬਪ ਕੀਨ ਊਚ ਨੀਚ ਰਾਜਾ ਪ੍ਰਜਾ ਕਿਰਿਆ ਧਰਮ ਕੀ ਲੀਨ ਕਿਰਿਆ ਪਾਪ ਕੀ ਲੀਨ ਨਾਰ ਨਰ ਰੰਕਿਆਰ ਰਾਜਾ ਪਾਪ ਪ੍ਰਚੁਰ ਬਪ ਕੀਨ ਧਰਮ ਧਰ ਪੰਖਨ ਭਾਜਾ ਪਾਪਾ ਕਰਾਂ ਤਰਾ ਪਈ ਪਲਨਾ ਸਖਤ ਠਾਰਾਏ ਕਾਲ ਪੁਰਖ ਕੋ ਧਿਆਨ ਤਰ ਰੋਧ ਭਈ ਬਿਨਾਏ ਰੋਧ ਭਈ ਬਨਾਏ ਪਾ ਭਾਰਨ ਭਰ ਤਰਨੀ ਮਹਾਪੁਰਖ ਕੇ ਤੀਰ ਬਹੁਤ ਵਿਦ ਜਾਤ ਨ ਬਰਨੀ ਸੋਰਠਾ ਛੰਦ ਕਰ ਕੈ ਪ੍ਰਥਮ ਸਮੋਦ ਬੌਰ ਵਿਦਾ ਪ੍ਰithvi ਕਰੀ ਮਹਾਪੁਰਖ ਬਿਨ ਰੋਗ ਭਾਰ ਹਰਨ ਬਸਦਾ ਨਿਮਿਤ ਕੁੰਡਰੀਆ ਛੰਦ ਦੀਨਨ ਕੀ ਰੱਛਾ ਨਮਿਤ ਕਰ ਹੈ ਆਪ ਉਪਾਏ ਪਰਮ ਪੁਰਖ ਪਾਵਨ ਸਦਾ ਆਪ ਪ੍ਰਗਟ ਹੈ ਆਏ ਆਪ ਪ੍ਰਗਟ ਹੈ ਆਏ ਦੀਨ ਦੱਛਾ ਕੇ ਕਾਰਨ ਅਵਤਾਰੀ ਸਵਤਾਰ ਤਰਾ ਕੇ ਭਾਰ ਉਤਾਰਨ ਜੋ ਕੇ ਅੰਤਹ ਸਮੈ ਸਤਜੁਗ ਲਾਗ ਤੇ ਆਦ ਦੀਨਨ ਕੀ ਰੱਛਾ ਲਿਏ ਧਰ ਹੈ ਰੂਪ ਅਨਾਦ ਧਰ ਹੈ ਰੂਪ ਅਨਾਦ ਕਲ ਹੈ ਕਬ ਤਕ ਕਹ ਭਾਰੀ ਸਤਰਨ ਕੇ ਨਾ ਸਾਰਥ ਨਿਮਿਤ ਅਵਤਾਰ ਅਵਤਾਰੀ